ਚੌਬਈ ਅਡਰ ਸਿੰਘ ਕਾਇਲ ਜਪਇਓ ਆਤੀ ਕ੍ਰੋਧ ਜੀ ਤੇ ਠਇਓ ਬਹੁਤੀ ਛਨ ਵਰਛਾ ਕਰ ਲਿਓ ਹਰ ਕੀ ਔਰ ਡਾਰ ਕਹਿ ਦਇਓ ਦੁਹਰਾ ਵਰਛਾ ਆਪਤ ਲਖਿਓ ਹਰ ਧਨ ਕੁਵਾਨ ਕਰ ਕੀਨ ਆਪਤ ਸਰਸੋ ਕਾਟ ਕੈ ਮਾਰ ਵਹਿ ਭਟ ਲੀਨ ਅਖਾੜ ਸਿੰਘ ਲਖਤੇ ਦਸਾ ਦੇਤ ਭਇਓ ਨਹੀਂ ਪੀਠ ਸਮੋਏ ਹਰ ਕੇ ਆਏ ਕੈ ਬੋਲਿਓ ਹੈ ਕਰ ਢੀਠ ਚੋਪਈ ਹਰ ਸੰਮੁਖ ਇਹ ਪਾਂਤ ਵਿਚਾਰਿਓ ਅਡਰ ਸਿੰਘ ਤੋ ਛਲ ਸੋ ਮਾਰਿਓ ਅਜਬ ਸਿੰਘ ਕਰ ਕਵਟ ਖਪਾਇਓ ਯਾ ਸਭ ਭੇਦ ਹਮੋ ਲਖ ਪਾਇਓ ਦੋਹਰਾ ਅਕਾੜ ਸਿੰਘ ਅਤ ਨਿਡਰ ਹੋਇ ਬੋਲਿਓ ਹਰ ਸਮੁਹਾਏ ਬਤਨ ਸਿਆਮ ਸੋ ਜੋ ਕਹੇ ਸੋ ਕਵਿ ਕਾਤ ਸੁਨਾਏ ਸੋਈਆ ਠੀਠ ਵੈ ਬੋਲਤ ਪਇਓ ਰਣ ਮੈਂ ਹਸ ਕੈ ਹਰ ਸੋ ਬਤਿਆ ਸੁਨ ਲੈ ਹੋ ਕ੍ਰੁੱਧ ਕੀਏ ਹਮ ਸੰਗ ਸੰਗ ਕਹਾ ਅਤ ਜੁਦ ਕੀਏ ਫਲ ਪੈ ਹੋ ਤਾਤੇ ਲਰੋ ਨਹੀਂ ਮੋ ਸੰਗ ਆਏ ਕਹਿ ਹੋ ਲਰਕਾ ਰਣ ਦੇਖ ਪਰੈ ਹੋ ਜੋ ਹਟ ਕੈ ਲਰ ਹੋ ਮਰ ਹੋ ਆਪਣੇ ਗ੍ਰਹਿ ਮਾਰਗ ਜੀਤ ਨਾ ਜੈ ਹੋ ਦੋਰਾ ਜੋ ਬੋਲਿਓ ਅਤ ਗਰਭ ਸਿਉ ਇਤ ਹਰਿ ਐਚ ਕਮਾਨ ਸਰ ਮਾਰਿਓ ਹਰਿ ਮੁਖ ਵਿਖੈ ਪਰਿਓ ਮ੍ਰਿਤਕ ਧਾਰਿਆਨ ਦੋਹਰਾ ਅਰਜਨ ਸਿੰਘ ਤਵ ਢੀਠ ਵੈ ਕਹੀ ਕ੍ਰਿਸ਼ਨ ਸੋ ਬਾਤ ਮਹਾਬਲੀ ਹਉ ਆਜਹੀ ਹੋ ਤੇਰੋ ਘਾਤ ਸੁਣਤ ਬਚਨ ਹਰ ਖਗ ਗਹਿ ਅਰ ਸਿਰ ਝਾਰਿਓ ਧਾਏ ਗਿਰਿਓ ਮਨੋ ਆਂਧੀ ਬਹਿ ਬੜੋ ਬ੍ਰਿਛ ਮੁਰਝਾਏ ਸੋਈਆ ਅਰਜਨ ਸਿੰਘ ਹਨਿਓ ਸੋ ਅਮਰੇਸ਼ ਪਹਨਿਓ ਤਬ ਤਬਹੀ ਅਟਲੇਸ ਪੈ ਕੋ ਪਇਓ ਲਖ ਕੈ ਹਰਿ ਆਪਣੇ ਸ਼ਸਤਰ ਲਏ ਸਭੀ ਅਤਿ ਮਾਰੀ ਮਾਰ ਪੁਕਾਰ ਪਰਿਓ ਹਰਿ ਸਾਵੇਂ ਆਏ ਅਰਿਓ ਜਬਹੀ ਕਲ ਧੌਤ ਕੇ ਭੂਖਣ ਅੰਗ ਸਜੇ ਜਿਹ ਕੀ ਛਬ ਸੋ ਸਬਤਾ ਦਬਹੀ ਸੋਈਆ ਜਾਮ ਪ੍ਰਮਾਨ ਕੀਓ ਕਮਸਾਨ ਵਡੋ ਭਲਵਾਨ ਨਾ ਜਾਏ ਸੰਘਾਰਿਓ ਮੇਘ ਜੋ ਗਾਜ ਮੁਰਾਰ ਤਵੈ ਅਸ ਲੈ ਕਰ ਮੈਂ ਅਰਿ ਉਪਰ ਧਾਰਿਓ ਵੈ ਮ੍ਰਿਤ ਭੂਮ ਪਰਿਓ ਤਬ ਹੀ ਜਦ ਵੀਰ ਜਵੈ ਸਿਰ ਕਾਟਿਓ ਉਤਾਰਿਓ ਧਨ ਹੀ ਤਨ ਕਹੈ ਸਭ ਦੇਵ ਬਡੋ ਹਰ ਜੂ ਭੂ ਭਾਰ ਨਿਵਾਰਿਓ ਦੋਹਰਾ ਅਟਲ ਸਿੰਘ ਜਬ ਮਾਰਿਓ ਬਹੁ ਵੀਰਨ ਕੋ ਰਾਓ ਅਮਿਟ ਸਿੰਘ ਤਬ ਅਮਿਟ ਹੋਏ ਕੀਨੋ ਜੁਦ ਉਪਾਓ ਸਵਈਆ ਬੋਲਦਿਓ ਹਟਕੇ ਹਰਸੋਂ ਪਟ ਤੋ ਲਖੋ ਜਬ ਮੋ ਸੋ ਲਰੈ ਗੋ ਮੋ ਕੋ ਕਹਾ ਇਨ ਰਾਜਨ ਜਿਉ ਛਲ ਮੂਰਤ ਵੈ ਛਲ ਸਾਥ ਛਰੈ ਗੋ ਮੋ ਅਤ ਕੋ ਪਰੇ ਲਖ ਕੇ ਰਹਿਓ ਨ ਆਹੂ ਤੇ ਟਰੈ ਗੋ ਜੋ ਕਬ ਹੂ ਪਿਰ ਹੋ ਹਮ ਸੋ ਨਿਸ਼ਚੈ ਨਿਜ ਦੇਹ ਕੋ ਤਿਆਗ ਕਰੈ ਗੋ ਸੁਈਆ ਕਾਹੇ ਕੋ ਕਾਨ ਯੋਧਨ ਮੈਂ ਹਿਤ ਔਰਨ ਕੇ ਰਿਸ ਕੈ ਰਣ ਪਾਰੋ ਕਾਹੇ ਕੋ ਘਾਇ ਸਹੋ ਤਨ ਮੈਂ ਪੁਨ ਕਾ ਕੇ ਕਹੈ ਹਰੀ ਭੂਪਨ ਮਾਰੋ ਜੀਵਤ ਹੋ ਤਬ ਲੋ ਜਗ ਮੈਂ ਜਬ ਲੋ ਮੋਹਿ ਸੰਗ ਪ੍ਰਿਓ ਨਾ ਵਿਚਾਰੋ ਸੁੰਦਰ ਜਾਨ ਕੈ ਛਾੜ ਤੋ ਤਜ ਕੈ ਰਣ ਸਿਆਮ ਜੂ ਧਾਮ ਸਿਧਾਰੋ ਸਵਈਆ ਫੇਰ ਅਯੋਧਨ ਮੈਂ ਰਿਸ ਕੈ ਮਟੇਸ ਬਲੀਏ ਪਾਂਤ ਉਚਾਰੋ ਬੈਸ ਕਿਸ ਹੋਰ ਮਨੋ ਹਰੀ ਮੂਰਤ ਲੈ ਹੋ ਕਹਾ ਲਗ ਜੁਦ ਹਮਾਰੋ ਹੋ ਤੁਮ ਸਿਓ ਹਰ ਸਾਥ ਕਹਿਓ ਤੁਮ ਜੋ ਜੀ ਮੈਂ ਕਛ ਔਰ ਵਿਚਾਰੋ ਕਹਿ ਹਮ ਸੰਗ ਲਰੋ ਤਜ ਕਹਿ ਡਰ ਕਹਿ ਆਪਣੇ ਸਭ ਆਯੁਧ ਡਾਰੋ ਸੁਈਆ ਆਜੇ ਜੋ ਦਿਨ ਵੈ ਤੁਮ ਕੋ ਹਨ ਹੋ ਤੁਰੀ ਸਭ ਹੀ ਪ੍ਰਤਨਾ ਕੋ ਜੋਰੇ ਕੋ ਤੁਮ ਮੈਂ ਭਟ ਹੈ ਬਹੁ ਆਵਤ ਹੈ ਵਿਦਿਆ ਹਵ ਜਾ ਕੋ ਸੋ ਹਮਰੇ ਸੰਗ ਆਏ ਪਿਰੈ ਨਾ ਲਰੈ ਪਰਮੇਸ਼ਰ ਕੀ ਸਹਤਾ ਕੋ ਜੋ ਟਰ ਹੈ ਇਹ ਆਹਵਤੇ ਸੋਈ ਸਿੰਘ ਨਹੀਂ ਭਟ ਸਿਆਰ ਕਹਾ ਕੋ ਦੋਹਰਾ ਅਮਿਟ ਸਿੰਘ ਕੇ ਬਚਨ ਸੁਨ ਹਰਜੂ ਕ੍ਰੋਧ ਵਢਾਏ ਸ਼ਸਤਰ ਸਵੈ ਕਰ ਮੈ ਲਏ ਸਾਨਮੁਖੀ ਪਹੁੰਚਿਓ ਧਾਏ ਸਈਆ ਆਵਦ ਸਿਆਮ ਕੋ ਪੇਖ ਬਲੀ ਆਪਣੇ ਮਨ ਮੈਂ ਅਤ ਕੋ ਵਢਾਇਓ ਚਾਰੋ ਹੀ ਘੋਰ ਨਿਕਾਇਲ ਕੈ ਸਰ ਤੀਛਨ ਤਾਰਕ ਕੇ ਉਰ ਲਾਇਓ ਦੂਸਰੇ ਤੀਰ ਸੋ ਕਾਨ ਸਰੀਰ ਸੋ ਕੋਪ ਹਨਿਓ ਜੋ ਠੌਰ ਤਕਾਇਓ ਸ਼ਾਮ ਕੈ ਅਮਿਟੇਸ ਮਨੋ ਜਦ ਭੀਰ ਕੀ ਦੇ ਕੋ ਲਛ ਬਨਾਇਓ ਬਾਣ ਚਲਾਏ ਕਨੇ ਹਰ ਕੋ ਇਕ ਲੈ ਸਰ ਤੀਛਨ ਔਰ ਚਲਾਇਓ ਲਾਗਤ ਸ਼ਾਮ ਗਿਰੋ ਰਥ ਮੈ ਰਣ ਛਾੜ ਕੈ ਧਾਰਕ ਸੂਤ ਪਰਾਇਓ ਦੇਖ ਕੈ ਭੂਪ ਭਜੋ ਬਲ ਵੀਰ ਨਿਹਾਰ ਚਮੂ ਤੇ ਉਪਰ ਧਾਇਓ ਮਾਨੋ ਹੀਰ ਬਡੋ ਸਰ ਕੋ ਗਜਰਾਜ ਕਵੀ ਗਨ ਰੋਂਦਨ ਆਇਓ ਸਵਈਆ ਆਵਤ ਦੇਖ ਲਈ ਅਰ ਕੋ ਸੋ ਧੁਆਇ ਕੈ ਸਿੰਦਨ ਸਾਮਹੇ ਆਇਓ ਤਾਨ ਲਿਓ ਤਨ ਕੋ ਕਰਮੈ ਸਰ ਕੋ ਤਰ ਕੈ ਅਰਿ ਓਰ ਚਲਾਇਓ ਸੋ ਅਮਟੇਸ ਜੂ ਨੈ ਨਿਹਾਰ ਸੋ ਆਵਤ ਬਾਣ ਸੋ ਕਾਟ ਗਿਰਾਇਓ ਆਏ ਪ੍ਰਿਓ ਬਲ ਸਿਓ ਤਬ ਹੀ ਆਪਣੇ ਜੀ ਮੈਂ ਅਤਿ ਕੋਪ ਵਢਾਇਓ ਸੋਇਆ ਕਾਟ ਤੁਜਾ ਰਤ ਕਾਟ ਦਇਓ ਅਸ ਚਾਪ ਕੋ ਕਾਟ ਜੁਦਾ ਕਰ ਡਾਰਿਓ ਮੂਸਲਿਓ ਹਲ ਕਾਟ ਦਇਓ ਬਿਨ ਆਜਿਦ ਹੈ ਬਲ ਦੇ ਪਧਾਰਿਓ ਜਾਤ ਕਹਾ ਮੁਸਲੀ ਭਜ ਕੈ ਕਵਿ ਰਾਮ ਕਹੈ ਇਹ ਭਾਂਤ ਉਚਾਰਿਓ ਯੋ ਕਹਿ ਕੈ ਅਸੀ ਕੋ ਗਹਿ ਕੈ ਲਹਿ ਕੈ ਦਰ ਜਾਦਵ ਕੋ ਲਲਕਾਰਿਓ ਸੁਈਆ ਜੋ ਇਹ ਸਾਮੋਇ ਆਏ ਫਿਰੈ ਭਟ ਤਾਈ ਸੰਘਾਰ ਕੈ ਭੂਮ ਗਿਰਾਵੈ ਕਾਨ ਪ੍ਰਮਾਨ ਲੋ ਤਾਨ ਕਮਾਨ ਘਨੇ ਸਰ ਸਤਰਨ ਕੇ ਤਨ ਲਾਵੈ ਸੋ ਬਚੇ ਤਿਹ ਤੇ ਪਰ ਵੀਰ ਜੋ ਭਜ ਆਪਣੇ ਪ੍ਰਾਨ ਬਚਾਵੇ ਔਰਨ ਕੀ ਸੁਖਾ ਗਨਤੀ ਜੋ ਬੜੇ ਭਟ ਜੀਵਤ ਜਾਨ ਨਾ ਪਾਵੇ ਸਈਆ ਮੂਸਲ ਔਰ ਲੈ ਮੁਸਲੀ ਚੜ ਸਿੰਦਨ ਪੈ ਬਹਰੋ ਫਿਰ ਧਾਇਓ ਆਵਤ ਹੀ ਬਲ ਕੈ ਨਿਰਵਸੋ ਚਤੁਰੰਗ ਪ੍ਰਕਾਰ ਕੋ ਜੁਦ ਮਚਾਇਓ ਔਰ ਜਿਤੇ ਪਰ ਠਾਡੇ ਉਤੇ ਰਿਸਕੈ ਮੁਖ ਤੇ ਇਹ ਭਾਂਤ ਸੁਨਾਇਓ ਜਾਣ ਨਾ ਦਿਓ ਅਰੇ ਹਰ ਕੋ ਸੁਨ ਕੈ ਹਰ ਕੇ ਦਲ ਕੋ ਵਡਾਇਓ ਸੁਈਆ ਐਸੇ ਹਲਾ ਜੁਦ ਕੋ ਕਹਿਓ ਤਬ ਜਾਦ ਵੀਰ ਸਵੈ ਮਿਲ ਧਾਏ ਜੋ ਇਹ ਸਾਹਮਣੇ ਆਏ ਅਰੇ ਗ੍ਰਹਿ ਕੋ ਤਿਉ ਜੀਵਤ ਜਾਣ ਨਾ ਪਾਏ ਔਰ ਜਿਤੇ ਤਾ ਠਾਡੇ ਉਤੇ ਅਸ ਲੈ ਬਰਛੇ ਪਰਸੇ ਗਹਿ ਆਏ ਜੋਰ ਫਿਰੇ ਜੋ ਲਾਜ ਪਰੇ ਹਰਿ ਕੋ ਵਰ ਕਹਿ ਤਿਨ ਘਾਏ ਲਗਾਏ ਦੋਹਰਾ ਅਮਿਤ ਸਿੰਘ ਅਤ ਕੋਪ ਹੋਵੈ ਅਮਿਤ ਚਲਾਏ ਬਾਣ ਹਰ ਸੈ ਨਾ ਤਮ ਜਿਉ ਭੱਜੀ ਸ਼ਰਮਾ ਨੋ ਕਰ ਭਾਨ ਸੋਈਆ ਜਾਤ ਭਜੇ ਜਦ ਵੀ ਪ੍ਰਤਨਾ ਰਣ ਮੈਂ ਮੁਸਲੀ ਇਹ ਪੌਂਤ ਪਚਾਰੇ ਛਤਰਨ ਕੇ ਕੁਲ ਮੈਂ ਉਪਦੇ ਕੇ ਪੌਂਤ ਪ੍ਰਾਪਤ ਹੋ ਬਰਹਾਰੇ ਆਜਿਦ ਛਾੜਤ ਹੋ ਕਰਤੇ ਡਰਮਾਨ ਕਨੋ ਬਿਨ ਹੀ ਅਰਿ ਮਾਰੇ ਤਰਾਸ ਕਰੋ ਨਾ ਕਛੂ ਰਨ ਮੈਂ ਜਬ ਲਓ ਤਨ ਮੈਂ ਥਿਰ ਪ੍ਰਾਨ ਹਮਾਰੇ ਦੋਹਰਾ ਕੋਪ ਯੋਧਨ ਮੈਂ ਹਲੀ ਸੋਟਨ ਕਹਿਓ ਪਚਾਰ ਅਮਿਟ ਸਿੰਘ ਕੋ ਘੇਰ ਕਹਿ ਕਹਿਓ ਲਿਹੋ ਤੁਮ ਮਾਰ ਕਬਿਉ ਬਾਚ ਸਵਈਆ ਆਇਸ ਪਾਇ ਤਵੈ ਮੁਸਲੀ ਚਹੂ ਹੋਰ ਚਹੂ ਲਲਕਾਰ ਪਰੀ ਹਤ ਕੋਪ ਭਰੀ ਆਪਣੇ ਮਨ ਮੈਂ ਮਿਟੇਸ ਕੇ ਸਾਹਮਣੇ ਆਏ ਅਰੀ ਬਹੁ ਜੁਦ ਅਯੋਧਨ ਬੀਜ ਪਇਓ ਕਬ ਸਿਆਮ ਕਹੈ ਨਹੀਂ ਨੈਕ ਡਰੀ ਸਰਾ ਸੁਣ ਲੈ ਕਰ ਬਾਨ ਘਣੀ ਪ੍ਰਤਨਾ ਬਿਨ ਪ੍ਰਾਨ ਕਰੀ ਸਵਈਆ ਕਾਟ ਕਰੀ ਰਥ ਕਾਟ ਦਏ ਬਹੁ ਵੀਰ ਹਨੇ ਅਤਿ ਬਾਜ ਸੰਘਾਰੇ ਕਾਇਲ ਕੂਮਤ ਰਣ ਮੈਂ ਕਿਤਨੇ ਸਿਰ ਭੂਮ ਪਰੇ ਧਰ ਭਾਰੇ ਜੀਵਤ ਜੇ ਤਿਉ ਆਜੁ ਲੈ ਨਾ ਡਰੇ ਹਰੀ ਉਪਰ ਕਾਏ ਪ੍ਰਹਾਰੇ ਤਉ ਤਿਨ ਕੇ ਤਨ ਆਹੋ ਮੈਂ ਅਸ ਲੈ ਨਿਰਵਖੰਡਨ ਖੰਡ ਕੈ ਡਾਰੇ ਸਈਆ ਜੁਦ ਵਿਖੈ ਅਤ ਤੀਰ ਲਗੈ ਬੋ ਵੀਰਨ ਕੋ ਤਨ ਸਰੋਣਤ ਭੀਨੇ ਕਾਇਰ ਭਾਜ ਗਏ ਰਣ ਤੇ ਅਤ ਹੀ ਡਰ ਸਿਓ ਜਿਹ ਗਾਤ ਪਸੀਨੇ ਭੂਤ ਪਿਸਾਜ ਕਰੈ ਕਿਨ ਕਾਰ ਫਿਰੈ ਰਣ ਜੋ ਗਿਨ ਖੱਪਰ ਲੀਨੇ ਆਨ ਫਿਰਿਓ ਤਾ ਸ੍ਰੀ ਤ੍ਰਿਪੁਰਾਰ ਸੋ ਆਦੇਈ ਅੰਗ ਸਿਵਾ ਤਨ ਕੀਨੇ ਦੋਰਾ ਮੂਰਛਾ ਤੇ ਪਾਛੇ ਘਰੀ ਤੀਨ ਭੈ ਹਰ ਚੇਤ ਦਾਰਗ ਸੋ ਕਿਉ ਹਾਕ ਰਥ ਪੁਨ ਆਏ ਜਾ ਖੇਤ ਸੁਈਆ ਜਾਨੋ ਸਹਾਇ ਪਇਓ ਹਰ ਕੋ ਬਹਰੋ ਜਦ ਵੰਸਨ ਕ੍ਰੋਧ ਜਗਿਓ ਅਮਟੇ ਸੋ ਧਾਇ ਰੇ ਰਣ ਮੈ ਤੇ ਜੋਧਨ ਸੋ ਨਹੀਂ ਏਕ ਪਗਿਓ ਗਹਿਬਾਨ ਕਮਾਨ ਕਿਰਪਾਨ ਗਦਾ ਅਤਹੀ ਦਲ ਆਹਵ ਕੋ ਉਮਗਿਓ ਬਹੁ ਸਰੋਂ ਪਰੈ ਰੰਗ ਸਿਆਮ ਜਗੇ ਮਨੁ ਆਗ ਲਗੇ ਗਨ ਸਾਲ ਦਗਿਓ ਸੋਈਆ ਵਿਵਿਧਾ ਜੁਦ ਲੈ ਪੁਨ ਜੁਦ ਕੀਓ ਅਤ ਹੀ ਮਨ ਮੈਂ ਪਟ ਕੋ ਭਰੇ ਮੁਖ ਤੇ ਕਹਿ ਮਾਰੀ ਮਾਰ ਪਰੇ ਲਖ ਕਹਿ ਰਣ ਕਉ ਨਹੀਂ ਨੈਕ ਡਰੇ ਹੁਨ ਯਾ ਬਿਦ ਸਿਓ ਕਵਿ ਰਾਮ ਕਹੈ ਜਦ ਵੀਰ ਕਨੇ ਅਰਿ ਸਾਥ ਹਰੇ ਰਿਸ ਭੂਪ ਤਵੈ ਬਲ ਕੈ ਅਸ ਲੈ ਰਿਪ ਕੇ ਤਨ ਦਵੈ ਕਰ ਚਾਰ ਕਰੇ ਐਸੀ ਨਿਹਾਰ ਕੈ ਮਾਰ ਮਤੀ ਜੋ ਜੀਵਤ ਥੇ ਤਜ ਜੁਦ ਪੁਰਾਨੇ ਸ਼ਾਮ ਪਨਹਿ ਅਮਟੇਸ ਕੇ ਸਾਵੇਂ ਆਹਵ ਮੈਂ ਕੋ ਨਾ ਠਹਿਰਾਨੇ ਜੇ ਬਰ ਵੀਰ ਕਹਾਵਤ ਹੈ ਬਹੁ ਬਾਰ ਫਿਰੇ ਰਣ ਬਾਂਧਿਤ ਬਾਨੇ ਸੋ ਇਹ ਭਾਂਤ ਚਲੇ ਭਜ ਕੈ ਜਿਮ ਪੌਣ ਬਹਿ ਦ੍ਰੁਮ ਪਾਤ ਉਡਾਨੇ ਸਵਈਆ ਕੇਤੇ ਰਹਿ ਰਣ ਮੈਂ ਰੂਪ ਗਏ ਕਿਤਨੇ ਭਜ ਸਿਆਮ ਕੇ ਤੀਰ ਪੁਕਾਰੇ ਵੀਰ ਕਨੇ ਨਹੀਂ ਜਾਤ ਗਨੇ ਇਮਟੇਸ ਬਲੀ ਰਿਸ ਸਾਧ ਸੰਘਾਰੇ ਬਾਜ ਮਰੇ ਗਜ ਰਾਜ ਪਰੇ ਸੋ ਕਹੂੰ ਰਤ ਕਾਟ ਕੈ ਭੂ ਪਰ ਡਾਰੇ ਆਪਦ ਕਾ ਤੁਮਰੇ ਮਨ ਵੈ ਕਰਤਾ ਹਰਤਾ ਪ੍ਰਤਿਪਾਲਨ ਹਾਰੇ ਦੋਰਾ ਰਾਣ ਆਤਰ ਹੋਵੇ ਸੁਭਟ ਜੇ ਹਰ ਸੋ ਵਿਣਤੀ ਕੀਨ ਤਬ ਤਿਨ ਕੋ ਬ੍ਰਿਜਰਾਜ ਜੂ ਇਹ ਬਿਦ ਉੱਤਰ ਦੀਨ ਕਾਨ ਜੂ ਸਵਈਆ ਨਿਰਬਾਰ ਵਿਖੈ ਅਤਿ ਹੀ ਹਟ ਕੈ ਬਹੁ ਮਾਸ ਰਿਓ ਤਪ ਜਾਪ ਕੀਓ ਬਹੁਰੋ ਤਜ ਕੈ ਪਿਤ ਮਾਤ ਸੋ ਭਰਾਤ ਆਵਾਸ ਤਜੋ ਬਨਵਾਸ ਲੀਓ ਸਿਵਰੀ ਤਪੋ ਧਨ ਮੈਂ ਇਹ ਕੋ ਕਹਿਓ ਮੰਗ ਮਹਾ ਬਰ ਤੋਏ ਦਿਓ ਮੋਹੇ ਸਾਵੇਂ ਕੋ ਨਾ ਸਤਰ ਰਹੇ ਬਰ ਦੇਹੋ ਇਹ ਮੁਖ ਮੰਗ ਲਿਓ ਸਵਈਆ ਸੇਸ ਸੁਰੇਸ ਗਨੇਸ਼ ਨਿਸੇਸ ਦਨੇਸੂ ਤੇ ਨਹੀਂ ਜਾਏ ਸੰਘਾਰਿਓ ਸੋ ਵਰ ਪਾਏ ਮਹਾ ਸਿਵ ਤੇ ਅਰਿ ਬਿੰਦ ਨਰਿੰਦ ਇਨੀ ਰਨ ਮਾਰਿਓ ਸੂਰਨ ਸੋ ਬਲ ਵੀਰ ਤਬੈ ਆਪਣੈ ਮੁਖ ਤੇ ਇਹ ਭਾਂਤਿ ਉਚਾਰਿਓ ਹਉ ਤੇ ਸੰਗਰ ਕੇ ਸਮੂਹੇ ਮ੍ਰਿਤ ਕੀ ਵਿਦ ਪੂਛ ਇਹੀ ਜੀ ਧਾਰਿਓ ਦੋਰਾ ਜਬ ਹਰ ਜੂ ਐਸੇ ਕਹਿਓ ਤਬ ਮੁਸਲੀ ਸੁਨ ਪਾਏ ਇਹ ਕੋ ਅਬਹੀ ਹੋ ਹਨੋ ਬੋਲਿਓ ਬਚਨ ਰਸਾਏ ਸਵਿਆ ਕੋ ਪਾਲੀ ਜਦ ਵੀਰ ਹੀ ਸੋਏ ਭਾਂਤ ਕਹਿਓ ਕਹੋ ਜਾਏ ਸੰਘਾਰੋ ਜੋ ਸਿਵ ਆਏ ਸਹਾਇ ਕਰੈ ਸਿਵ ਕੋ ਰਣ ਮੈਂ ਤੇ ਸੰਗ ਪ੍ਰਹਾਰੋ ਸਾਚ ਕਹੋ ਪ੍ਰਭ ਜੂ ਤੂੰ ਸੋ ਹਨ ਹੋ ਅਮਟੇਸ ਨਹੀਂ ਬਲ ਹਾਰੋ ਪੌਣ ਸਰੂਪ ਸਹਾਇ ਕਰੋ ਤੂੰ ਭਾਵਕ ਵੈ ਰਿਪ ਕਾਨਣ ਜਾਰੋ ਕ੍ਰਿਸ਼ਨ ਆਜ ਮੁਸਲੀ ਸੋ ਦੋਰਾ ਤੂੰ ਸੋ ਤਿਨ ਜਬ ਜੁਦ ਕੀਓ ਕਿਉ ਨਰ ਰੇ ਪਗ ਰੂਪ ਅਬ ਹਮ ਆਗੇ ਗਰਭ ਕੋ ਬਚਨ ਉਚਾਰਤ ਕੋਪ ਸੁਈਆ ਜਾਦ ਭਾਜ ਗਏ ਸਿਗਰੇ ਤੂੰ ਬੋਲਤ ਹੋ ਅਹੰਕਾਰਨ ਜਿਉ ਅਬ ਆਜ ਹਨੋ ਅਰ ਕੋ ਰਣ ਮੈਂ ਕਸ ਭਾਖਤ ਹੋ ਮਤਵਾਰਨ ਜਿਉ ਤੇ ਕੋ ਬਡਵਾਨਲ ਕੇ ਪਰਸੇ ਜਰ ਜੈ ਹੋ ਤਵੈ ਤ੍ਰਿਣ ਭਾਰਨ ਜਿਉ ਜਦ ਵੀਰ ਕਹਿਓ ਵੈ ਕੇ ਹਰਿ ਹੈ ਤੇ ਤੇ ਭਜ ਹੋ ਬਲ ਬਾਰਨ ਜਿਉ ਦੋਹਰਾ ਬ੍ਰਿਧ ਪੂਖਣ ਬਲ ਭਦਰ ਸੋ ਇਹ ਵਿਦ ਕਹੀ ਸੁਨਾਏ ਹਰੇ ਬੋਲ ਬਲ ਜੋ ਕਹੋ ਕਰੋ ਜੋ ਪ੍ਰਭੈ ਸੁਹਾਏ ਸੋਈਆ ਯੋ ਬਲ ਸਿਓ ਕਿਉ ਰੋਸ ਵਡਾਏ ਚਲਿਓ ਹਰ ਜੂ ਹਥਿਆਰ ਸੰਭਾਰੇ ਕਾਇਰ ਜਾਤ ਕਹਾ ਥਿਰ ਹੋ ਕੇ ਹਰਿ ਜਿਉ ਹਰ ਜੂ ਭਵਕਾਰੇ ਬਾਣ ਅਨੇਕ ਹਨੇ ਉਨਹੂ ਹਰ ਕੋਪ ਵੈ ਬਾਣ ਸੋ ਬਾਣ ਨਿਵਾਰੇ ਆਪਨੇ ਪਾਣ ਲਿਓ ਤਨ ਤਾਨ ਕਨੇ ਸਰ ਲੈ ਅਰੀ ਉਪਰ ਡਾਰੇ ਦੋਹਰਾ ਬਾਣ ਅਨੇਕ ਚਲਾਏ ਕੈ ਪੁਨ ਬੋਲੇ ਹਰੀ ਦੇਵ ਅਮਿਟ ਸਿੰਘ ਮਿਟ ਜਾਏਗੋ ਝੂਠੋ ਤੋ ਅਹਮੇਵ ਸੁਈਆ ਹਉ ਜਬ ਜੁਦ ਕੇ ਕਾ ਚਲਿਓ ਤੋ ਆਕਾਲ ਕਹਿਓ ਹਰ ਜੂ ਹਮ ਸੋ ਤਿਹ ਕੋ ਕਹਿਓ ਕਾਨ ਕੀਓ ਤਬ ਮੈਂ ਤੋ ਹੀਰ ਕੈ ਆਇਓ ਹਉ ਆਪਣੀ ਗਉ ਤੇ ਤੇ ਨਿਰਭੀਰ ਕਹਿਓ ਸੁਨ ਕੈ ਤਜ ਸੰਤ ਭਰੇ ਦਉ ਆਹ ਮੋ ਤੂ ਲੋਕ ਟਰੈ ਗਿਰ ਮੇਰ ਖਲੈ ਸੋ ਤਉ ਤੁਮ ਤੇ ਟਰ ਹੋ ਨਹੀਂ ਹੋ ਕਾਨ ਜੂ ਬਾਜ ਦੋਰਾ ਕਹਿਓ ਕ੍ਰਿਸ਼ਨ ਤੋਏ ਮਾਰ ਹੋ ਤੂੰ ਕਰ ਕੋਟ ਉਪਾਏ ਅਮਿਟ ਸਿੰਘ ਬੋਲਿਓ ਤਵੈ ਅਥੀ ਕੋਪ ਬਡਾਏ ਅਮਿਟ ਸਿੰਘ ਬਾਜ ਸਵਈਆ ਹਉ ਨਾ ਬਕੀ ਬਗ ਨਹੀਂ ਬ੍ਰਿਖ ਭਾਸਰ ਸੋ ਛਲ ਸਾ ਸੰਗਾਰਿਓ ਕੇਸੀ ਨਾ ਹੋ ਗਜ ਤੇਨ ਕਿਨਾਹੇ ਨਾ ਹੋ ਤ੍ਰਿਣਾ ਵਰਤ ਸਿਲਾ ਪਰ ਡਾਰਿਓ ਹੋ ਨਾ ਘਾਸਰ ਮੁਸ਼ਟ ਚੰਡੂਰ ਸੋ ਕੰਸ ਨਹੀਂ ਗਹਿ ਕੇਸ ਪਛਾਰਿਓ ਪ੍ਰਾਤ ਬਲੀ ਤੋ ਨਾਮ ਪਰਿਓ ਕਹੋ ਕੌਣ ਬਲੀ ਬਲ ਸੋ ਤੋ ਮਾਰਿਓ ਸਈਆ ਕਾ ਚਤੁਰਾਨਨ ਮੈਂ ਬਲ ਹੈ ਜੋ ਆਹਵ ਮੈਂ ਹਮ ਸੋ ਰਿਸ ਕੈ ਹੈ ਕੌਣ ਖਗੇਸ਼ ਗਨੇਸ਼ ਦਿਨੇਸ਼ ਨਸੀਸ ਨਿਹਾਰ ਕੈ ਮੋਨ ਪਜੈ ਹੈ ਸੇਸ ਜਲੇਸ ਸੁਰੇਸ ਤਨੇਸ ਜੂ ਜੋ ਅਰਹੈ ਤਉ ਮੋਹ ਨ ਛੈ ਹੈ ਭਾਜਤ ਦੇ ਬਿਲੋਕ ਕੈ ਮੋਹ ਕਉ ਤੂੰ ਲਰਕਾ ਲਰ ਕਾ ਫਲ ਲੈ ਹੈ ਦੁਹਰਾ ਖੋਤ ਹੈ ਜਿਉ ਕਿਹਨ ਮਿਤ ਤਜ ਰਣ ਸਿਆਮ ਪਧਾਰ ਮਾਰਤ ਹੋ ਰਣ ਆਜ ਤੋਹੇ ਆਪਣੇ ਬਲਹਿ ਸੰਭਾਰ ਕਾਨ ਜੂ ਬਾਚ ਦੋਹਰਾ ਅਮਿਟ ਸਿੰਘ ਕੇ ਬਚਨ ਸੁਨ ਬੋਲਿਓ ਹਰ ਕਰ ਕੋਪ ਅਬ ਆਕਾਰ ਤੋ ਲੋਭ ਕਰ ਅਮਿਟ ਸਿੰਘ ਬਿਨ ਓਪ ਸੋਈਆ ਜੁਦ ਕਰਿਓ ਹਰ ਜੂ ਜੁਗ ਜਾਮ ਤਵੈ ਰਿਵਰੀਜ ਕੈ ਐਸੇ ਪੁਕਾਰਿਓ ਬਾਲਕ ਹੋ ਅਰ ਜੁਧ ਪ੍ਰਵੀਨ ਹੋ ਮਾਂ ਕਛੂ ਮੁਖ ਜੋ ਜੀਏ ਧਾਰਿਓ ਆਪਣੀ ਪਾਤ ਕੀ ਘਾਤ ਕੀ ਬਾਤ ਕਉ ਦੇਹੋ ਬਤਾਏ ਮੁਰਾਰ ਉਚਾਰਿਓ ਸਾਮੇ ਮੋਏ ਨ ਕੋ ਖਣੈ ਅਸ ਲੈ ਤਬ ਕਾਨ ਪਛਾਵਰ ਝਾਰਿਓ ਸਵਈਆ ਸੀਸ ਕਟਿਓ ਨਾ ਹਟਿਓ ਤਾ ਠੌਰ ਤੇ ਦੌਰ ਕੈ ਆਗੇ ਹੀ ਕੋ ਪਗ ਧਾਰਿਓ ਕੁੰਚਰ ਏਕ ਤੋ ਦਲ ਮੈਂ ਤੇ ਧਾਇ ਕੈ ਜਾਇ ਕੈ ਕਾਇ ਪ੍ਰਹਾਰਿਓ ਮਾਰ ਕਰੀ ਹਨ ਵੀਰ ਚਲਿਓ ਅਸਲੈ ਕਰ ਸ੍ਰੀ ਹਰਿ ਓਰ ਪਧਾਰਿਓ ਊਮ ਗਿਰਿਓ ਸਿਰ ਸ੍ਰੀ ਸਿਵ ਲੈ ਗੋ ਮੁੰਡ ਕੀ ਮਾਲ ਕੋ ਮੇਰ ਸਵਾਰਿਓ ਦੋਹਰਾ ਅਮਿਤ ਸਿੰਘ ਅਤ ਹੀ ਬਲੀ ਬਹੁਤ ਕਰਿਓ ਸੰਗਰਾਮ ਨਿਕਸ ਜੋਤ ਹਰ ਸੋ ਮਿਲੀ ਜੋ ਨਿਸ ਕੋ ਕਰ ਭਾਨ ਸੁਈਆ ਔਰ ਜਿਤੀ ਪ੍ਰਤਨਾ ਅਰ ਕੀ ਤਿਨਹੂ ਜਦ ਵੀ ਸੋ ਜੁਦ ਕੀਆ ਬਿਨ ਭੂਪਤ ਆਨ ਅਰੇ ਨਾ ਡਰੇ ਰਿਸ ਕੋ ਕਰ ਕੈ ਅਤ ਗਾਡੋ ਹੀਆ ਮਿਲ ਧਾਏ ਪਰੇ ਹਰ ਪੈ ਪਟ ਜੋ ਕਵਿਤਾ ਛਬ ਕੋ ਜਸ ਮਾਨ ਲਿਆ ਮਾਨੋ ਰਾਤ ਸਮੈ ਉਡ ਕੀਟ ਪਤੰਗ ਜਿਓ ਟੂਟ ਪਰੈ ਲੋਕ ਦੀ ਯਾਦ ਹੋਰਾ ਤਵ ਬ੍ਰਿਜ ਭੂਖਨ ਖਰਗ ਗਹਿ ਅਰ ਬਹੁ ਦਇ ਗਿਰਾਏ ਏ ਕਰੇ ਇਕ ਰੂਪ ਲਰੇ ਇਕ ਰਣ ਛਾੜ ਭਰਾਏ ਚਉਪੀ ਅਮਿਟ ਸਿੰਘ ਦਲ ਹਰਜੂ ਹੈਓ ਹਾਹਾਕਾਰ ਸਤਰ ਦਲ ਭੈਓ ਉਤ ਤੇ ਸੂਰ ਅਸਤ ਹੋਏ ਗਇਓ ਪ੍ਰਾਚੀ ਦੇਸ ਤੇ ਸਾਸ ਪ੍ਰਗਟਾਇਓ ਚਾਰ ਜਾਮ ਦਿਨ ਸੰਗਰ ਕੀਨੋ ਵੀਰਨ ਕੋ ਬਲ ਹੋਏ ਗਿਓ ਛੀਨੋ ਦੋ ਦਲ ਆਪ ਆਪ ਮਿਲਤਾਏ ਇਤ ਜਦ ਵੀਰ ਬਸਤ ਗ੍ਰਹਿ ਆਏ ਇਤਿ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਜੁਧ ਪ੍ਰਬੰਧੇ ਅਮਿਟ ਸਿੰਘ ਸੈਨਾ ਸਾਹਿਤ ਬਧੈ ਧਿਆਏ ਸਮਾਪਤ